ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਸਾਡਾ ਵਿਸ਼ਾ ਹੈ ਮੇਰਾ ਬਾਬਾ ਮੇਰੇ ਘਰ ਹੀ ਹੈ ਸਨ 1955 ਦੀਆਂ ਸਰਦੀਆਂ ਦੀ ਰੁੱਤ ਵਿੱਚ ਪਟਿਆਲੇ ਦੇ ਲੀਲਾ ਭਵਨ ਕੋਲ ਜਿੱਥੇ ਅੱਜਕੱਲ ਗੋਪਾਲ ਸਵੀਟ ਹਾਊਸ ਹੈ ਉੱਥੇ ਕਈ ਦਿਨ ਦੀਵਾਨ ਸਜਦੇ ਰਹੇ ਅਤੇ ਸੰਤ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕਰਦੇ ਰਹੇ ਸੰਤ ਜੀ ਦੀ ਮਿੱਠੀ ਸੁਰੀਲੀ ਆਵਾਜ਼ ਤੇ ਉਹਨਾਂ ਦਾ ਸਿੱਧੀਆਂ ਧਾਰਨਾ ਵਾਲਾ ਕੀਰਤਨ ਦਾ ਢੰਗ ਬੜਾ ਪ੍ਰਭਾਵਸ਼ਾਲੀ ਸੀ ਜਿਸ ਨਾਲ ਕੀ ਹਿੰਦੂ ਕੀ ਸਿੱਖ ਸਭ ਬੜੇ ਪਿਆਰ ਨਾਲ ਸੁਣਦੇ ਅਤੇ ਕਾਫੀ ਵੱਡਾ ਪੰਟਾਲ ਖਚਾ ਖਚ ਪਰ ਜਾਂਦਾ ਸੰਤ ਜੀ ਪਹਿਲਾਂ ਕੋਈ ਧਾਰਨਾ ਲਾਉਂਦੇ ਜਿਸ ਸ਼ਬਦ ਦੇ ਆਧਾਰ ਤੇ ਧਾਰਨਾ ਲਾਉਂਦੇ ਪੂਰਾ ਸ਼ਬਦ ਪੜ੍ਹਦੇ ਫਿਰ ਸ਼ਬਦ ਦੀ ਵਿਆਖਿਆ ਕਰਕੇ ਲੋੜ ਅਨੁਸਾਰ ਕੋਈ ਸਾਖੀ ਸੁਣਾ ਕੇ ਫਿਰ ਧਾਰਨਾ ਲਾਉਂਦੇ ਅਤੇ ਐਸਾ ਰਸ ਵੱਜਦਾ ਕਿ ਸਮੇਂ ਦਾ ਪਤਾ ਹੀ ਨਹੀਂ ਲੱਗਦਾ ਆਪਣੇ ਆਪ ਨੂੰ ਰਾੜਾ ਸਾਹਿਬ ਦੀ ਸੰਪਰਦਾ ਦੇ ਭਾਈਵਾਲ ਕਹਾਉਣ ਵਾਲੇ ਅੱਜ ਦੇ ਬਹੁਤੇ ਅਖੌਤੀ ਸੰਤਾਂ ਕੋਲੋਂ ਸਵਾਏ ਧਾਰਨਾ ਤੇ ਤੋਤੇ ਰਟਣ ਵਾਲੀਆਂ ਸਾਖੀਆਂ ਤੇ ਹੋਰ ਕੁਝ ਵੀ ਨਹੀਂ ਸੁਰਤ ਸ਼ਬਦ ਦੇ ਮੇਲ ਮਨ ਨੂੰ ਟਿਕਾਉਣ ਤੇ ਨਾਮ ਜਪਣ ਦੀ ਵਿਧੀ ਇਸ ਵਿੱਚ ਪੈਣ ਵਾਲੀਆਂ ਅਟਕਾਣਾ ਉਹਨਾਂ ਦਾ ਸਮਾਧਾਨ ਜੋ ਸੰਤ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਦੱਸਦੇ ਅੱਜ ਕੱਲ ਉਹ ਸੁਣਨ ਨੂੰ ਨਹੀਂ ਮਿਲਦਾ ਪ੍ਰਸੰਗ ਚਾਹੇ ਹਿਤੋਪਦੇਸ਼ ਦਾ ਗਿਆਨ ਤਿਆਗ ਵਿਰਾਗ ਜਾਂ ਬੀਰਸ ਕਿਸੇ ਦਾ ਵੀ ਹੋਵੇ ਕਦੇ ਉਤੇਜਿਤ ਨਹੀਂ ਹੁੰਦੇ ਤੇ ਬਿਰਤੀ ਹਮੇਸ਼ਾ ਇੱਕ ਰਸ ਰਹਿੰਦੀ ਸੀ ਅਸੀਂ ਜਦੋਂ ਬਾਡਲ ਟਾਊਨ ਰਹਿੰਦੇ ਸਾਂ ਤੇ ਕਈ ਵਾਰ ਕੀਰਤਨ ਸੁਣਦੇ ਸਾਂ 22 ਨੰਬਰ ਫਾਟਕ ਤੇ colonel Raghbir Singh chief minister ਪੈਪਸ ਜੀ ਨਾਲ ਲੱਗਦੀ ਕੋਠੀ ਵਿੱਚ Sardar Dalip Singh Chhina retired inspector general police ਪੈਪੂ ਸਕੇ ਰਹਿੰਦੇ ਸਨ ਸਰਵਿਸ ਵੇਲੇ ਬਾਪੂ ਜੀ ਨਾਲ ਉਹ ਕਾਫੀ ਸਮਾਂ ਇਕੱਠਾ ਰਹੇ ਸਨ ਸਾਡੀ ਉਹਨਾਂ ਨਾਲ ਘਰ ਵਰਗੀ ਨੇੜਤਾ ਸੀ ਇੱਕ ਦਿਨ ਮੈਂ ਜਰਨੈਲ ਸਾਹਿਬ ਨੂੰ ਜਾ ਕੇ ਕਿਹਾ ਕਿ ਸੰਤ ਬਹੁਤ ਅੱਛਾ ਕੀਰਤਨ ਕਰਦੇ ਹਨ ਇਸ ਲਈ ਤੁਸੀਂ ਵੀ ਚੱਲੋ ਜਰਨੈਲ ਸਾਹਿਬ ਨੇ ਉੱਤਰ ਦਿੱਤਾ ਕਾਕਾ ਤੂੰ ਜਾਇਆ ਕਰ ਮੇਰਾ ਇੱਥੇ ਹੀ ਸਰ ਜਾਂਦਾ ਹੈ ਦੂਸਰੇ ਦਿਨ ਮੈਂ ਫਿਰ ਜਾ ਕੇ ਬੇਨਤੀ ਕੀਤੀ ਕਿ ਸੰਤ ਜੀ ਬਹੁਤ ਅੱਛਾ ਕੀਰਤਨ ਕਰਦੇ ਹਨ ਤੁਸੀਂ ਵੀ ਚੱਲੋ ਉਹਨਾਂ ਫਿਰ ਉਹੀ ਉੱਤਰ ਦਿੱਤਾ ਉਹਨਾਂ ਦੇ ਨਾ ਜਾਣ ਦਾ ਕਾਰਨ ਪੁੱਛਣ ਤੇ ਉਹਨਾਂ ਕਿਹਾ ਕਿ ਮੈਂ ਬਾਬਾ ਜੀ ਦਾ ਕੀਰਤਨ ਸੁਣਦਾ ਹਾਂ ਮੈਂ ਫਿਰ ਪੁੱਛਿਆ ਕਿ ਵੱਡੇ ਬਾਬਾ ਜੀ ਕਿੱਥੇ ਹਨ ਉਹਨਾਂ ਨੇ ਹੱਥ ਨਾਲ ਕੋਠੀ ਦੇ ਚਬਾਰੇ ਵੱਲ ਇਸ਼ਾਰਾ ਕਰ ਦਿੱਤਾ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸੀ ਮੈਨੂੰ ਪੂਰੀ ਗੱਲ ਸਮਝ ਨਾ ਆਈ ਮੇਰੀ ਹੈਰਾਨੀ ਦੂਰ ਕਰਨ ਲਈ ਉਹਨਾਂ ਨੇ ਆਪਣੀ ਹੱਡ ਬੀਤੀ ਇੰਜ ਬਿਆਨ ਕੀਤੀ ਇੱਕ ਦਿਨ ਮੈਂ ਸਹਿਜ ਪਾਠ ਕਰ ਰਿਹਾ ਸਾਂ ਪਾਠ ਕਰਦੇ ਸੂਹੀ ਰਾਗ ਦੇ ਕੁਝ ਅਜਿਹੇ ਸ਼ਬਦਾਂ ਦਾ ਪਾਠ ਆਇਆ ਜਿਸ ਦੀ ਇਹ ਸਮਝ ਪੈਂਦੀ ਸੀ ਕਿ ਕੋਈ ਸੰਤ ਮਹਾਪੁਰਸ਼ ਦੀ ਸੰਗਤ ਬਗੈਰ ਗੁਜ਼ਾਰਾ ਨਹੀਂ ਮਨ ਵਿੱਚ ਦੁਬਦਾ ਖੜੀ ਹੋ ਗਈ ਪਾਠ ਵਿੱਚ ਮਨ ਨਾ ਲੱਗੇ ਅਖੀਰ ਮੈਂ ਗੁਰੂ ਮਹਾਰਾਜ ਦੇ ਤੇ ਰਮਾਲਾ ਦੇ ਕੇ ਗੁਰੂ ਮਹਾਰਾਜ ਦੇ ਸਨਮੁਖ ਹੋ ਅਰਦਾਸ ਕੀਤੀ ਕਿ हे ਦਸ਼ਮੇਸ਼ ਪਿਤਾ ਤੁਸੀਂ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਸੀ ਪਰ ਗੁਰਬਾਣੀ ਤੋਂ ਭਾਵ ਜੋ ਮੈਨੂੰ ਸਮਝ ਪੈ ਰਹੇ ਹਨ ਉਸ ਅਨਸਾਰ ਕਿਸੇ ਹੀਨ ਹਯਾਤ ਸੰਤ ਦੀ ਲੋੜ ਮਹਿਸੂਸ ਹੁੰਦੀ ਹੈ ਦਾਸਰੇ ਤੇ ਕਿਰਪਾ ਕਰੋ ਜੀ ਜੋ ਆਪ ਦਾ ਹੁਕਮ ਹੈ ਪ੍ਰਤੱਖ ਤੌਰ ਤੇ ਜ਼ਾਹਰ ਕਰੋ ਅਰਦਾਸ ਕਰਕੇ ਮੈਂ ਫਿਰ ਪਾਠ ਕਰਨ ਲੱਗਾ ਪਾਠ ਕਰਦੇ ਦੇ ਮੇਰੇ ਸਿਰ ਪੀੜ ਹੋਣੀ ਸ਼ੁਰੂ ਹੋ ਗਈ ਦੂਸਰੇ ਪਾਸੇ ਪਾਠ ਦਾ ਆਨੰਦ ਆਉਣ ਲੱਗ ਪਿਆ ਸਿਰ ਦੀ ਪੀੜ ਵੀ ਵਧਦੀ ਗਈ ਅਤੇ ਪਾਠ ਦਾ ਆਨੰਦ ਵੀ ਵਧਦਾ ਗਿਆ ਹਾਲਤ ਇਹ ਹੋ ਗਈ ਮੈਨੂੰ ਲੱਗਾ ਕਿ ਮੇਰਾ ਸਿਰ ਫਟ ਜਾਵੇਗਾ ਪਰ ਗੁਰੂ ਮਹਾਰਾਜ ਦੀ ਕਿਰਪਾ ਸਦਕਾ ਮੈਂ ਪਾਠ ਜਾਰੀ ਰੱਖਿਆ ਫਿਰ ਮੈਨੂੰ ਮਹਿਸੂਸ ਹੋਇਆ ਕਿ ਕਿਸੇ ਨੇ ਮੇਰੇ ਮੱਥੇ ਅੱਗੇ ਜਿਸ ਤਰ੍ਹਾਂ ਅਲਮਾਰੀ ਦਾ ਸਲਾਈਡਿੰਗ ਸ਼ੀਸ਼ਾ ਹਟਾਈਦਾ ਹੈ ਇਸੇ ਤਰ੍ਹਾਂ ਕੁਝ ਪਰਦਾ ਹਟਾ ਦਿੱਤਾ ਆਨੰਦ ਪਈ ਪਾਠ ਮੇਰਾ ਜਾਰੀ ਰਿਹਾ ਪਾਠ ਕਰਦੇ ਕਰਦੇ ਮੈਂ ਦੇਖਿਆ ਦੂਰ ਇੱਕ ਛੋਟੀ ਜਹੀ ਪ੍ਰਕਾਸ਼ ਬਿੰਦੂ ਹੈ ਅਤੇ ਮੇਰੇ ਵੱਲ ਆ ਰਹੀ ਹੈ ਇਹ ਪ੍ਰਕਾਸ਼ ਮੈਂ ਦੀਵਾਰ ਵਿੱਚ ਦੀ ਸਾਰ ਪਰ ਦੇਖ ਰਿਹਾ ਸੀ ਹੌਲੀ ਹੌਲੀ ਉਹ ਪ੍ਰਕਾਸ਼ ਮੇਰੇ ਕੋਲੇ ਆ ਗਿਆ ਅਖੀਰ ਵਿੱਚ ਉਹ ਲਾਈਟ ਮੇਰੇ ਪਾਠ ਵਾਲੇ ਕਮਰੇ ਵਿੱਚ ਆ ਗਈ ਅਤੇ ਉਹ ਲਾਈਟ ਇੱਕ ਵੱਡੇ ਪ੍ਰਕਾਸ਼ ਦੇ ਰੂਪ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸਰੂਪ ਸੀ ਕੋਈ ਹੋਰ ਆਦਮੀ ਉੱਥੇ ਨਹੀਂ ਸੀ ਅਤੇ ਪ੍ਰਕਾਸ਼ਮਈ ਸਰੂਪ ਨੂੰ ਆਟੋਮੈਟਿਕ ਚੋਰ ਹੋ ਰਿਹਾ ਸੀ ਐਸੀ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਸਰੀਰ ਮੇਰਾ ਪਹਿਲੇ ਸਰੂਪ ਦੀ ਤਾਬਿਆ ਸੁਖਮ ਸ਼ਰੀਰ ਰਹੀ ਮੈਂ ਨਵੇਂ ਆਏ ਸਰੂਪ ਨੂੰ ਮੱਥਾ ਟੇਕਿਆ ਹੁਕਮਨਾਮਾ ਲਿਆ ਪਰ ਉਹ ਹੁਕਮਨਾਮਾ ਮੇਰੇ ਹੁਣ ਯਾਦ ਨਹੀਂ ਸ਼ਾਇਦ ਮੈਨੂੰ ਨਾ ਦੱਸਣਾ ਚਾਹੁੰਦੇ ਹੋਣ ਬਸ ਉਸ ਦਿਨ ਤੋਂ ਮੈਨੂੰ ਯਕੀਨ ਆ ਗਿਆ ਕਿ ਗੁਰੂ ਗ੍ਰੰਥ ਸਾਹਿਬ ਤੋਂ ਵੱਡਾ ਕੋਈ ਸੰਤ ਨਹੀਂ ਮੇਰੀ ਸਾਰੀ ਭਟਕਣਾ ਮੁੱਕ ਗਈ ਹੁਣ ਮੈਨੂੰ ਕਿਤੇ ਜਾਣ ਦੀ ਲੋੜ ਨਹੀਂ ਜਰਨਲ ਸਾਹਿਬ ਨੂੰ ਸਰਕਾਰ ਨੇ ਬਗੈਰ ਕਿਸੇ ਕਾਰਨ ਦੱਸੇ ਨੋਟਿਸ ਤੋਂ ਪ੍ਰੀਮੈਚਿਓਰ ਰਿਟਾਇਰ ਕਰ ਦਿੱਤਾ ਸੀ ਅਦਾਲਤ ਵਿੱਚੋਂ ਕੇਸ ਜਿੱਤ ਕੇ ਨੌਕਰੀ ਤੇ ਬਹਾਲ ਹੋਏ ਇੱਕ ਦਿਨ ਸਰਵਿਸ ਕਰਕੇ ਅਗਲੇ ਦਿਨ ਰਿਟਾਇਰ ਹੋ ਗਏ ਕੇਸ ਜਿੱਤਣ ਤੇ ਕਾਫੀ ਪੈਸਾ ਇਕੱਠਾ ਮਿਲਿਆ ਨਾਮਧਾਰੀ ਰਾਧਾ ਸੁਆਮੀ ਨਿਰੰਕਾਰੀ ਅਤੇ ਹੋਰ ਪਖੰਡੀ ਗੁਰੂਆਂ ਦੇ ਚੇਲੇ ਅਨੇਕਾਂ ਉਹਨਾਂ ਕੋਲ ਆਏ ਪਰ ਜਰਨੈਲ ਸਾਹਿਬ ਨੇ ਸਭ ਝਾੜ ਕੇ ਬਹਾ ਦਿੱਤੇ ਜਰਨੈਲ ਸਾਹਿਬ ਹਰ ਇੱਕ ਨੂੰ ਪੁੱਛਦੇ ਤੁਹਾਡਾ ਬਾਬਾ ਸਾਨੂੰ ਕੀ ਦੇਵੇਗਾ ਚੇਲੇ ਕਹਿੰਦੇ ਜੀ ਗਿਆਨ ਮਿਲੇਗਾ ਉਹ ਪੁੱਛਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਵੱਡਾ ਗਿਆਨ ਕਿਸ ਕੋਲ ਹੈ ਚੇਲੇ ਕਹਿੰਦੇ ਜੀ ਨਾਮ ਮਿਲੇਗਾ ਜਰਨੈਲ ਸਾਹਿਬ ਆਖਦੇ ਅਸਾਂ ਅੰਮ੍ਰਿਤ ਛਕਣ ਵੇਲੇ ਵਾਹਿਗੁਰੂ ਮੰਤਰ ਦਾ ਨਾਮ ਲਿਆ ਹੋਇਆ ਹੈ ਮੈਂ ਇਹੀ ਨਾਮ ਜਪਦਾ ਹਾਂ ਇਸ ਤੋਂ ਵੱਡਾ ਕੋਈ ਨਾਮ ਹੈ ਫਿਰ ਉਹ ਚੇਲੇ ਆਪ ਨੂੰ ਆਖਦੇ ਗੁਰਬਾਣੀ ਦੱਸ ਰਹੀ ਹੈ ਸੋਧਤ ਸੋਧਤ ਸੋਧ ਵਿਚਾਰਾ ਬਿਨ ਹਰ ਭਜਨ ਨਹੀਂ ਛੁਟਕਾਰਾ ਅੰਗ 260 ਜੇ ਮੈਂ ਆਪਣੀ ਗੋਡਿਆਂ ਨਾਲ ਹੀ ਤੁਰ ਕੇ ਜਾਣਾ ਹੈ ਤੁਹਾਡੇ ਬਾਬੇ ਦੀ ਮੈਨੂੰ ਕੀ ਲੋੜ ਹੈ ਅਤੇ ਜੇ ਤੁਹਾਡਾ ਬਾਬਾ ਮੈਨੂੰ ਕੁਝ ਦੇ ਸਕਦਾ ਹੈ ਲਿਆਓ ਸਭ ਕੁਝ ਮੇਰੇ ਕੋਲੋਂ ਲੈ ਜਾਵੋ ਕੱਚੇ ਪਿੱਲੇ ਸਭ ਚੜ ਗਏ ਇਸੇ ਤਰ੍ਹਾਂ ਦਾ ਚਲਕਾਰਾ ਭਾਈ ਰਣਧੀਰ ਸਿੰਘ ਜੀ ਅਤੇ ਹੋਰ ਗੁਰੂ ਕੇ ਪਿਆਰਿਆਂ ਨੂੰ ਅੱਡ-ਅੱਡ ਤਰੀਕੇ ਨਾਲ ਦਿਖਾਇਆ ਜਿਸ ਨੂੰ ਭਾਈ ਸਾਹਿਬ ਨੇ ਜੇਲ੍ਹ ਚਿੱਠੀਆਂ ਵਿੱਚ ਲਿਖ ਦਿੱਤਾ ਕਿਉਂਕਿ ਪ੍ਰੋਫੈਸਰ ਸਾਹਿਬ ਜੀ ਨੂੰ ਇਸ ਤਰ੍ਹਾਂ ਦੀ ਗੁਰਬਖਸ਼ਿਸ਼ ਪ੍ਰਾਪਤ ਨਹੀਂ ਹੋਈ ਇਸ ਲਈ ਉਹ ਕਿਤੇ ਲਿਖ ਕੇ ਨਹੀਂ ਗਏ ਮਸ਼ਿੰਦਰੀ ਕਾਲਜਾਂ ਦੇ ਸੰਚਾਲਕ ਅਤੇ ਡਾਕ ਰਾਹੀਂ 2 ਸਾਲਾ ਗੁਰਮਤ ਡਿਗਰੀ ਲੈਣ ਵਾਲੇ ਅਫਲਾਤੂਨ ਦੀ ਧਾਰਨਾ ਹੈ ਕਿ ਜਦ ਸਾਡੇ ਬਾਬੇ ਨੂੰ ਅਜਿਹਾ ਕੁਝ ਅਨੁਭਵ ਨਹੀਂ ਹੋਇਆ ਹੋਰ ਕਿਸੇ ਨੂੰ ਕਿਵੇਂ ਹੋ ਸਕਦਾ ਹੈ ਇਸ ਲਈ ਸਭ ਝੂਠ ਹੈ ਪਾਖੰਡ ਹੈ ਬ੍ਰਾਹਮਣਵਾਦੀਆਂ ਗੱਲਾਂ ਵਿਗਿਆਨ ਇਸ ਨੂੰ ਨਹੀਂ ਮੰਨਦਾ ਅਸੀਂ ਕਿਵੇਂ ਮੰਨੀਏ ਸਭ ਤੋਂ ਵੱਡਾ ਸਾਡਾ ਬਾਬਾ ਹੈ ਜਦ ਸਾਰੀ ਗੁਰਬਾਣੀ ਦਾ ਵਿਆਕਰਣ ਅਨੁਸਾਰ ਗੁਰਬਾਣੀ ਦੀ ਵਿਆਖਿਆ ਕਰਨ ਵਾਲੇ ਤੇ ਇਹ ਕਲਾ ਨਹੀਂ ਵਰਤੀ ਤਾਂ ਇੱਕ ਪੁਲਿਸ ਵਾਲੇ ਜਰਨੈਲ ਜਾਂ ਅਨਪੜ ਸਾਧ ਗੁਰੂ ਸਾਹਿਬ ਨੂੰ ਪਿਆਰਾ ਕਿਵੇਂ ਹੋ ਸਕਦਾ ਇਹਨਾਂ ਨੂੰ ਕੌਣ ਸਮਝਾਵੇ ਵਿਦਵਤਾ ਮੱਥੇ ਵਿੱਚ ਆਉਂਦੀ ਹੈ ਅਤੇ ਭਾਵਨਾ ਹਿਰਦੇ ਵਿੱਚ ਹੁੰਦੀ ਹੈ ਤਰਕ ਮੱਥੇ ਦੀ ਉਪਜ ਹੈ ਸ਼ਰਧਾ ਤੇ ਪਿਆਰ ਦਾ ਖਜ਼ਾਨਾ ਦਿਲ ਵਿੱਚ ਹੈ ਗੁਰਬਾਣੀ ਵਿੱਚ ਫਰਮਾਨ ਆਉਂਦਾ ਹੈ ਜੋ ਪ੍ਰਾਣੀ ਹਰ ਨਾਮ ਧਿਆਵੈ ਪੜਿਆ ਅਨਪੜਿਆ ਪਰਮਗਤ ਪਾਵੇ ਅੰਗ 100 91 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ